ਮੈਨੂੰ ਕਈ ਕਹਿੰਦੇ ਹਨ ਕਿ ਤੂੰ ਕਾਂਗਰਸ ਦੇ ਮੈਂ ਜਲੰਧਰ ਸਾਰੀ ਸੰਗਤ ਜਿਹੜੀ ਸੀ ਆਪਣੇ ਖਿਲਾਫ ਹੀ ਕਰ ਲਈ ਸੀ ਇਸ ਗੱਲ ਤੋਂ ਹੀ ਮੈਂ ਕਿਹਾ ਵੀ ਮੈਂ ਕਾਂਗਰਸ ਨੂੰ ਕਦੀ ਨਹੀਂ ਮਨਜ਼ੂਰ ਕਰ ਸਕਦਾ ਕਿਉਂਕਿ ਮੇਰੇ ਸਤਿਗੁਰੂ ਪ੍ਰਤਾਪ ਸਿੰਘ ਦਾ ਵਿਛੋੜਾ ਕਾਂਗਰਸ ਨੇ ਪਵਾਇਆ ਹੈ ਇਹ ਮੈਂ ਸਾਖੀ ਨਹੀਂ ਤੁਹਾਨੂੰ ਕੋਈ ਅਰਜ਼ ਕਰਦਾ ਉਹ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਉਹਨਾਂ ਨੇ ਫਿਰ ਉੱਥੇ ਦੇਖਿਆ ਤੇ ਉਹ ਰੇਸਾਂ ਹੀ ਛੱਡ ਦਿੱਤੀਆਂ ਤੇ ਉਹ ਕਹਿੰਦੇ ਹਨ ਭਈ ਉਹ ਜਿਹੜੇ ਜਦੋਂ ਸਤਿਗੁਰੂ ਜੀ ਨਾਲ ਜੋਤੀ ਜੋਤ ਸਮਾਉਣ ਦਾ ਕੌਤਕ ਹੋਇਆ ਤੇ ਉਹਨਾਂ ਨੂੰ ਕਚਹਿਰੀ ਦੇ ਵਿੱਚ ਕੋਰਟ ਵਿੱਚ ਲਿਆਉਣ ਦੇ ਵਾਸਤੇ ਗਵਰਨਮੈਂਟ ਨੇ ਇਸ ਝੂਠੀ ਗਵਰਨਮੈਂਟ ਨੇ ਜ਼ੋਰ ਲਾਇਆ ਸੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਸਰੀਰ ਤਿਆਗ ਦਿੱਤਾ ਸੀ ਚਮੜੇ 'ਚ ਮੜਾਉਣਾ ਮਨਜ਼ੂਰ ਨਹੀਂ ਸੀ ਕੀਤਾ ਗੁਰੂ ਹਰਕ੍ਰਿਸ਼ਨ ਨੇ ਸਰੀਰ ਤਿਆਗ ਦਿੱਤਾ ਸੀ ਔਰੰਗਜ਼ੇਬ ਦੇ ਮੱਥੇ ਲੱਗਣਾ ਨਹੀਂ ਸੀ ਮਨਜ਼ੂਰ ਕੀਤਾ ਤੇ ਸਤਿਗੁਰੂ ਜੀ ਨੇ ਵੀ ਇਸ ਤਰ੍ਹਾਂ ਸਰੀਰ ਤਿਆਗ ਦਿੱਤਾ ਸੀ ਮੈਂ ਤੁਹਾਡੀਆਂ ਝੂਠੀਆਂ ਕਚਹਿਰੀਆਂ 'ਚ ਨਹੀਂ ਜਾਣਾ ਇਹ ਕਲਯੁਗ ਦੀਆਂ ਕਚਹਿਰੀਆਂ ਝੂਠੀਆਂ ਸੱਚੇ ਤੋਂ ਵੀ ਖਾਣ ਵਾਲੀਆਂ ਝੂਠੇ ਤੋਂ ਵੀ ਖਾਣ ਵਾਲੀਆਂ ਉਹ ਹਾਥੀ ਜਿਹੜਾ ਦੇਖ ਕੇ ਆਇਆ ਯੁਧੇਸ਼ਟਰ ਨੂੰ ਕਿਹਾ ਤੇ ਤੂੰ ਹੁਣ ਰਾਜਾ ਤੈਨੂੰ ਇਸ ਤਰ੍ਹਾਂ ਕਰਨਾ ਪਏਗਾ ਦੂਸਰੇ ਨੇ ਦੱਸਿਆ ਖੂਹਾਂ ਦੀ ਹਾਲਤ ਕਹਿੰਦੇ ਭਰਾਵਾਂ ਦੀ ਹਾਲਤ ਹੋਏਗੀ ਸਕਾ ਭਰਾ ਗਰੀਬ ਕੋਲ ਬੈਠਾ ਨਾ ਉਹਦੇ ਨਾਲ ਵਰਤੋਂ ਰੱਖਣਗੇ ਨਾ ਉਹਨੂੰ ਬੁਲਾਉਣਗੇ ਨਾ ਉਹਦੀ ਮਦਦ ਕਰਨਗੇ ਇੱਕ ਵਖਤਾਵਰ ਬੰਦਾ ਜਿਹੜਾ ਭਾਵੇਂ ਉਹ ਕਿਸੇ ਜਾਤੀ ਦਾ ਦੁਨੀਆ ਤੇ ਦੋ ਹੀ ਮਜ਼ਹਬ ਹਨ ਇੱਕ ਗਰੀਬ ਤੇ ਇੱਕ ਅਮੀਰ ਲੜਾਈ ਇਹਨਾਂ ਦੀ ਹੈ ਇਹ ਜਿਹੜੇ ਸਰਮਾਏਦਾਰ ਲੋਕ ਹਨ ਇਹ ਰੰਗਤ ਦੇ ਕੇ ਨਾ ਮਜ਼ਮਾਂ ਦੀ ਲੜਾਈ ਦੇ ਵਿੱਚ ਉਹਨੂੰ ਤਬਦੀਲ ਕਰ ਦਿੰਦੇ ਦੋ ਹੀ ਫਰੀਕ ਹਨ ਇਹਨਾਂ ਨੂੰ ਗੁਰੂ ਨਾਨਕ ਨੇ ਆਪਣੀ ਕਰਾਮਾਤ ਦਿਖਾਈ ਕਿ ਉਹਦੇ ਚੋਂ ਦੁੱਧ ਕੱਢ ਦਿੱਤਾ ਭਾਈ ਲਾਲੋ ਦੇ ਸੁੱਕੇ ਟੁਕੜੇ ਚੋਂ ਉਹਦੇ ਚੋਂ ਲਹੂ ਕੱਢ ਦਿੱਤਾ ਮਗਰ ਫੇ ਵੀ ਇਹ ਗਰੀਬ ਅਮੀਰ ਦਾ ਪਾੜਾ ਨਹੀਂ ਮਿਲ ਸਕਿਆ ਆਖੋ ਧੰਨ ਸਤਿਗੁਰੂ ਰਾਮ ਸਿੰਘ ਅਸੀਂ ਉਡੀਕ ਰਹੇ ਹਾਂ ਸਤਿਗੁਰੂ ਪ੍ਰਤਾਪ ਸਿੰਘ ਦੇ ਬਚਨ ਰਾਮ ਸਿੰਘ ਉੱਚ ਨੀਚਨ ਢਰੈ ਕਈ ਉਠੇ ਨੀਚਨ ਢਰੈ ਰਾਮ ਸਿੰਘ ਉੱਚ ਨੀਚਨ ਢਰੈ ਅਵਨੀ ਏਕ ਰਸੌਂਦੀ ਇੱਕ ਰਸ ਕਰ ਦੇਗਾ ਰਾਮ ਸਿੰਘ ਆ ਕੇ ਉਹ ਫਿਰ ਇਹ ਭਰਾਵਾਂ ਦਾ ਕਹਿੰਦੇ ਹਾਲ ਹੋਏਗਾ ਫਿਰ ਗਊ ਦੀ ਦਾ ਕੌਤਕ ਕਹਿੰਦੇ ਮਾਪਿਆਂ ਦਾ ਹਾਲ ਹੋਏਗਾ ਮਾਪਿਆਂ ਦੇ ਮਾਪੇ ਜਿਹੜੇ ਆਪਣੀਆਂ ਲੜਕੀਆਂ ਦਾ ਧਾਨ ਖਾਣਗੇ ਬਾਬਾ ਬਗੇਲ ਸਿੰਘ ਦਾ ਨਾਮ ਤੁਸੀਂ ਨਾਮ ਧਾਰੀਆਂ ਨੇ ਸੁਣਿਆ ਹੋਏਗਾ ਪੁਰਾਣੇ ਨਾਮ ਧਾਰੀਆਂ ਨੇ ਸਤਿਗੁਰੂ ਜਗਜੀਤ ਸਿੰਘ ਦੇ ਜਦੋਂ ਗੱਦੀ ਨਸ਼ੀਨ ਹੋਏ ਆ ਚੌਰੀ ਬਰਦਾਰ ਦੇਖਿਆ ਹੋਏਗਾ ਸੰਤ ਪ੍ਰੀਤਮ ਸਿੰਘ ਚੇਲੇ ਕਿਆਂ ਵਾਲੇ ਉਹਦਾ ਨਾਨਾ ਬਗੇਲ ਸਿੰਘ ਜਿਹੜਾ ਸਤਿਗੁਰੂ ਰਾਮ ਸਿੰਘ ਪਾਸ ਦੋ ਤਿੰਨ ਵਾਰ ਗਿਆ ਰੰਗੂਨ ਜਾ ਕੇ ਹੁਕਮਨਾਮੇ ਲਿਆਂਦੇ ਉਹ ਆਪਣੀ ਲੜਕੀ ਵਿਆਹੀ ਚੇਲੇ ਕੀ ਤੇ ਉਹ ਉਹਨਾਂ ਦੇ ਜੂ ਤੋਂ ਪਹਿਲਾਂ ਹੀ ਗੜਵਾ ਪਾਣੀ ਦਾ ਭਰ ਲੈਂਦਾ ਤੇ ਜਾ ਕੇ ਉਹੋ ਹੀ ਜਲ ਛਕਦਾ ਤੇ ਰਾਤ ਰਹਿ ਕੇ ਆ ਜਾਂਦਾ ਤੇ ਉਹ ਸੰਤਾਂ ਪ੍ਰੀਤਮ ਸੋਣਾ ਦੀ ਮਾਤਾ ਉਹਦੀ ਬਗੇਲ ਸਿੰਘ ਦੀ ਧੀ ਸੀ ਉਹਨੇ ਕੀਤਾ ਨਾ ਕੀ ਅਰਜ ਸਤਗੁਰਾਂ ਪਾ ਤੇ ਸਤਗੁਰੂ ਸੁਭਾਵਕ ਬੈਠੇ ਤੇ ਬੈਠੇ ਤੇ ਸਤਗੁਰ ਦੇਖ ਕੇ ਤਾਂ ਧਿਆਨ ਚੱਕਿਆ ਕਹਿੰਦੇ ਆਪ ਅੱਠ ਭਰਾ ਵੀਏ ਤੇ ਅੱਠ ਪੁੱਤਰੀਏ ਤੇ ਉਹ ਸ਼ਾਮ ਬਾਬਾ ਬਗੇਲ ਸਿੰਘ ਕਹਿੰਦਾ ਸੱਚੇ ਪਾਤਸ਼ਾਹ ਇਹ ਬਚਨ ਤੇ ਤੁਹਾਡਾ ਪੂਰਾ ਹੋਣਾ ਭਈ ਬਹੁਤੇ ਪੁੱਤਰ ਜਿਹੜੇ ਮਿਹਣਾ ਦਵਾਉਣ ਦਾ ਹੀ ਕਾਰਨ ਬਣਦੇ ਆ ਕਹਿੰਦੇ ਆਪਣੇ ਪੁੱਤਰਾਂ ਦਾ ਤੂੰ ਜਾਣੀ ਇਹਦੇ ਪੁੱਤਰ ਜਿਹੜੇ ਹੋਣਗੇ ਸਾਰੇ ਹੀ ਸੁਲਗ ਹੋਣਗੇ ਮੈਂ ਉਹਨਾਂ ਸਾਰਿਆਂ ਦੇ ਦਰਸ਼ਨ ਕੀਤੇ ਹਨ ਸੰਤ ਜਿਹੜੇ ਸਨ ਚੇਲੇ ਕੇ ਵਾਲੇ ਪ੍ਰੀਤਮ ਸਿੰਘ ਦਰਸ਼ਨੀ ਜਵਾਨ ਔਰ ਬਿਹੰਗਮ ਸਾਧੂ ਉਹਨਾਂ ਕਈ ਵਾਰੀ ਨਾਂ ਕੀ ਭਜਨ ਬਾਣੀ ਕਰਕੇ ਅਕਾਲ ਪੁਰਖ ਨਾਲ ਇੱਕਮਿਕ ਹੋਏ ਸੀ ਉਹ ਬਾਬਾ ਬਗੇਲ ਸਿੰਘ ਬਾਰੇ ਬੀਬੀ ਨੇ ਅਰਜ਼ ਕੀਤੀ ਪੇ ਸੱਚੇ ਪਾਤਸ਼ਾਹ ਗੁਰੂ ਹਰੀ ਸਿੰਘ ਜੀ ਪਾਸ ਕਹਿੰਦੀ ਸੱਚੇ ਪਾਤਸ਼ਾਹ ਪੇ ਮੇਰਾ ਇੱਕ ਦਿਲ ਇੱਕ ਗਲੋਂ ਬੜਾ ਔਖਾ ਹੈ ਕਹਿੰਦੀ ਦੱਸੋ ਕੀ ਕਹਿੰਦੇ ਵੀ ਪਿਤਾ ਜੀ ਮੇਰੇ ਘਰ ਦਾ ਜਲ ਤਾਂ ਕੀ ਛਕਣਾ ਉਹ ਦੂਏ ਪਿੰਡ ਦੀ ਜੂਹ ਚੋਂ ਪਾਣੀ ਭਰ ਲਿਆਉਂਦੇ ਆ ਤੇ ਮੈਂ ਖੁਸ਼ੀ ਨਹੀਂ ਹੁੰਦੀ ਤੇ ਸਤਿਗੁਰੂ ਜੀ ਦੇ ਪਾਸ ਜਦੋਂ ਬਗੇਲ ਸੋਹਣੀ ਆਏ ਕਹਿੰਦੇ ਬਗੇਲ ਸਿੰਘ ਜੀ ਤੁਸੀਂ ਇਹਨਾਂ ਨੂੰ ਨੱਥਾ ਸਿੰਘ ਨਾਮ ਸੀ ਬੀਬੀ ਦੇ ਘਰ ਵਾਲੇ ਦਾ ਪਾਵਾਂ ਦੇ ਸੰਤਾਂ ਪ੍ਰੀਤਮ ਸੋਣਾ ਦੇ ਪਿਤਾ ਦਾ ਨਾਮ ਨੱਥਾ ਸਿੰਘ ਸੀ ਕਹਿੰਦੇ ਤੁਸੀਂ ਕੀ ਸਮਝਦੇ ਹੋ ਨੱਥਾ ਸਿੰਘ ਨੂੰ ਤੇ ਬੀਬੀ ਭਾਵਾਂ ਨੂੰ ਕਹਿੰਦੇ ਸਾਧ ਸਮਝਦੇ ਆ ਤੇ ਫੇ ਕਹਿੰਦੇ ਤੁਸੀਂ ਸਾਧਾਂ ਸਾਧ ਜਾ ਕੇ ਜਲ ਪਾਣੀ ਛਕ ਲੈਣ ਦਾ ਕੋਈ ਹਰਜ ਨਹੀਂ ਕਹਿੰਦੇ ਸੱਚੇ ਪਾਤਸ਼ਾਹ ਮਨ ਕਿਤੇ ਨਿਚਾਕ ਨਾ ਹੋ ਜਾਏ ਭਈ ਧੀਆਂ ਦੇ ਘਰ ਦਾ ਖਾਣ ਲਾ ਪਈਏ ਕਹਿੰਦੇ ਇਹਦਾ ਤਾਂ ਇਲਾਜ ਮੈਂ ਦੱਸ ਦਿੰਨਾ ਭਈ ਜੇ ਜਲ ਪਾਣੀ ਛਕਿਆ ਧੀ ਦੇ ਉਹਨਾਂ ਦਿਨਾਂ 'ਚ ਰੁਪਈਆ ਦੇਣਾ ਇੱਕ ਹੁੰਦਾ ਹੈ ਰੁਪਈਏ ਦੀ ਰੁਪਈਏ ਦਾ ਆਟਾ ਮਹੀਨੇ ਜੋਗਾ ਆ ਜਾਂਦਾ ਸੀ ਟੱਬਰ ਜੋਗਾ ਮੈਨੂੰ ਚੇਤਾ ਵੀ ਅਸੀਂ ਚੱਕ ਨਹੀਂ ਸੀ ਸਕਦੇ ਜੇ ਇੱਕ 1 ਰੁਪਈਏ ਦਾ ਆਟਾ ਤੇ ਤੁਸੀਂ ਉਹ ਇਸ ਤਰ੍ਹਾਂ ਕਹਿੰਦੇ ਧੀਆਂ ਦਾ ਖਾਣਗੇ ਇਹ ਧੀਆਂ ਦਾ ਹਾਲ ਹੋਵੇਗਾ ਤੀਸਰੇ ਨੇ ਦੱਸਿਆ ਹੰਸਾਂ ਦੀ ਗੱਲ ਕਹਿੰਦੇ ਇਹ ਕੀ ਚੀਜ਼ ਹੈ ਕਹਿੰਦੇ ਪ੍ਰਚਾਰਕ ਹੋਣਗੇ ਲੋਕਾਂ ਨੂੰ ਪਾਠ ਕਰਕੇ ਸੁਣਾਉਣਗੇ ਕੀਰਤਨ ਕਰਕੇ ਸੁਣਾਉਣਗੇ ਉਪਦੇਸ਼ ਕਰਨਗੇ ਪੰਡਿਤ ਗਿਆਨੀ ਤੇ ਸੰਤ ਭਗਤ ਤੇ ਇਸ ਤਰ੍ਹਾਂ ਕਿਰਮ ਖਾਣਗੇ ਇਹ ਹਾਲ ਉਹਨਾਂ ਲੋਕਾਂ ਦਾ ਹੋਏਗਾ ਦੀਵੇ ਦੇ ਥੱਲੇ ਹਨੇਰਾ ਹੋਏਗਾ ਇਹ ਹੁਣ ਅਸੀਂ ਆਪ ਦੇਖ ਸਕਦੇ ਹਾਂ ਵੀ ਅਸੀਂ ਕਿੰਨੇ ਕਪਾਰ ਸਾਂ ਮਹਾਰਾਜ ਨੇ ਕਿਹਾ ਪਹਿਲੇ ਮਨ ਪਰਬੋਧੋ ਆਪਣਾ ਉਹ ਪਾਛੇ ਅਵਰ ਰਜਾਵੋ ਤੁਸੀਂ ਆਪ ਉਸ ਹੁਕਮ ਦੇ ਉੱਤੇ ਕਾਇਮ ਹੋਵੋ ਫੇ ਤੁਹਾਡੀ ਕਹਿਣੀ ਲੋਕ ਵੀ ਸੁਣਨਗੇ ਅਸਰ ਵੀ ਕਰਨਗੇ ਨਾਮ ਧਾਰੀਆਂ 'ਚ ਉਹਨਾਂ ਸੰਤਾਂ ਦੇ ਦਰਸ਼ਨ ਕੀਤੇ ਜਿਨ੍ਹਾਂ ਨੇ ਚੈਲੰਜ ਕਰਕੇ ਭਜਨ ਦੱਸ ਦਿੱਤਾ ਆਲਮ ਜੀ ਦੀਆਂ ਤੁਸੀਂ ਬੁੱਕਾਂ ਪੜ੍ਹਦੇ ਹੋ ਆਲਮ ਜੀ ਨੇ ਭਜਨ ਉਹਨਾਂ ਨੂੰ ਬਾਬੇ ਨੇ ਉੱਥੇ ਬੂਹੇ 'ਚ ਖੜੇ ਨੂੰ ਇੰਨਾ ਹੀ ਕਿਹਾ ਵੀ ਪੁੱਤ ਆ ਗਿਆ ਅਜੇ ਭਜਨ ਤਾਂ ਦੱਸਿਆ ਹੀ ਨਹੀਂ ਉਹ ਕਿੰਨੀ ਰਸਨਾ ਰਸਾਈ ਹੋਏਗੀ ਉਸ ਬਾਬੇ ਨੇ ਬਾਬੇ ਕੇਸਰ ਸਿੰਘ ਨੇ ਇੰਨਾ ਹੀ ਕਿਹਾ ਕਿ ਪੁੱਤਰ ਆ ਗਿਆ ਬਸ ਉਹ ਕਲੋਰਾ ਫਾਰਮ ਉਥੇ ਸੁਗਾਤਾ ਲਿਟਦੇ ਨੂੰ ਭਜਨ ਦੱਸਿਆ ਏਡੀ ਏਡੀ ਪਾਵਰ ਉਹ ਭਜਨ ਕਰਦੇ ਸਨ ਤੇ ਉਹ ਹੁਣ ਕਹਿੰਦੇ ਇਸ ਤਰ੍ਹਾਂ ਸਤਿਗੁਰੂ ਜੀ ਤੁਸੀਂ ਅਤਰ ਸਿੰਘ ਜੀ ਦਾ ਨਾਮ ਸੁਣਿਆ ਬਹੁਤਿਆਂ ਨੇ ਦਰਸ਼ਨ ਨਹੀਂ ਕੀਤਾ ਉਹਨਾਂ ਨੂੰ ਹੁਕਮ ਸੀ ਸਤਿਗੁਰਾਂ ਦਾ ਜਿੰਨਾ ਚਿਰ ਭਜਨ ਦੀਵਾਨ ਲਾਵੋ ਉਹਨਾਂ ਚਿਰ ਤੁਸੀਂ ਫਿਰ ਆ ਕੇ ਭਜਨ ਕਰੋ ਔਰ ਉਹ ਇਸੇ ਤਰ੍ਹਾਂ ਕਰਦੇ ਰਹੇ ਸਾਰੀ ਰਾਤ ਉਹਨਾਂ ਨੇ ਦੀਵਾਨ ਲਾਉਣਾ ਮਸਤਾਨੇ ਹੋਏ ਰਹਿਣਾ ਤੇ ਜਿਸ ਵੇਲੇ ਜਾ ਕੇ ਅਸੀਂ ਆਸਾ ਦੀ ਵਾਰ ਵਾਲਿਆਂ ਨੇ ਭੋਗ ਪਾਉਣਾ ਦੀਵਾਨ ਦਾ ਤਾਂ ਉਹਨਾਂ ਨੇ ਜਾ ਕੇ ਇਸ਼ਨਾਨ ਕਰਕੇ ਫੇਰ ਸਾਗੁਰਾਂ ਦੇ ਹਜੂਰ ਆ ਜਾਣਾ ਫੇਰ ਇਹ ਨਹੀਂ ਪਈ ਝੁੰਗਲ ਮਾਟਾ ਕੀਤਾ ਤੇ ਵੀ ਨੀਂਦ ਨੂੰ ਬਾਜਾਂ ਮਾਰਨੀਆਂ ਫੇਰ ਇੱਥੇ ਸਰੂ ਇੱਥੇ ਝੂਮਦੇ ਰਹਿਣਾ ਕਦੇ ਕਦੇ ਜਦ ਹੜ ਆ ਗਿਆ ਤਾਂ ਫੇਰ ਉੱਠ ਕੇ ਸਤਿਗੁਰੂ ਪ੍ਰਤਾਪ ਸਿੰਘ ਨੂੰ ਜਫੀ ਪਾ ਉਹ ਸੀਨ ਜਿਨ੍ਹਾਂ ਦੇਖੇ ਹਨ ਉਹਨਾਂ ਦੇ ਸਾਹਮਣੇ ਆ ਜਾਂਦਾ ਦਰਸ਼ੀ ਇਹ ਹਾਲ ਉਹਨਾਂ ਦਾ ਕਹਿੰਦੇ ਹੋਏਗਾ ਫੇਰ ਕਹਿੰਦੇ ਇਹ ਜਿਹੜਾ ਪਹਾੜ ਦਾ ਸੀਨ ਇਹ ਕਲਯੁਗ ਦਾ ਪਹਾੜ ਜਿਹੜਾ ਪਾਪਾਂ ਦਾ ਪਹਾੜ ਸਭ ਨੂੰ ਦਰੜਦਾ ਆਏਗਾ ਮਗਰ ਧਰਮ ਦੀ ਤੇੜ ਦੇ ਨਾਲ ਇਹ ਖੜਾ ਹੋ ਜਾਏਗਾ ਉਹਨਾਂ ਨੇ ਜਿਸ ਵੇਲੇ ਪੰਜੇ ਕੌਤਕੇ ਸੁਣੇ ਉਹ ਕਹਿੰਦੇ ਮਹਾਰਾਜ ਭਈ ਸਾਤੋਂ ਨਹੀਂ ਇਹ ਹੋ ਸਕਣਾ ਫੇਰ ਕਹਿੰਦੇ ਤੁਸੀਂ ਰਾਜ ਦੇ ਵਿੱਚ ਨਹੀਂ ਰਹਿ ਸਕਦੇ ਤੁਸੀਂ ਫੇਰ ਰਾਜ ਆਪਣੇ ਪੋਤਰੇ ਨੂੰ ਪ੍ਰੀਸ਼ਤ ਨੂੰ ਦੇ ਕੇ ਤੇ ਤੁਸੀਂ ਰਾਜ ਤਿਆਗ ਕੇ ਤੁਸੀਂ ਬਨਵਾਸ ਨੂੰ ਚਲੇ ਜਾਓ ਉਹ ਇਧਰਲੇ ਪਾਸੇ ਜਿੱਧਰ ਰਵਾਲ ਸਰ ਵੀ ਜਿੱਧਰ ਸਤਿਗੁਰੂ ਜੀ ਇਹ ਬਾਰਤਾ ਸਤਿਗੁਰੂ ਜਗਜੀਤ ਸਿੰਘ ਜੀ ਨੇ ਉੱਪਰ ਜਾ ਕੇ ਦੱਸੀ ਰਵਾਲ ਸਰ ਦੇ ਉੱਪਰ ਜਿਹੜਾ ਰਵਾਲ ਸਰ ਦੇ ਲਹਿੰਦੇ ਪਾਸੇ ਜਿਹੜਾ ਪਹਾੜ ਉਹਨੂੰ ਸਿਕੰਦਰ ਦੀ ਧਾਰ ਕਹਿੰਦੇ ਮੈਨੂੰ ਤਾਂ ਸਭ ਕੁਝ ਯਾਦ ਹੈ ਕਿ ਸਾਡਾ ਬਚਪਨ ਉੱਥੇ ਬੀਤਿਆ ਜਰਮਨ ਦੀ ਜੰਗ ਵੇਲੇ ਰਵਾਲ ਸਰ ਦੇ ਕੋਲ ਉਹ ਪਹਾੜ ਉੱਤੇ ਸੱਤ ਸਰ ਹਨ ਪੰਜ ਪੰਜਾਂ ਪਾਂਡਵਾਂ ਦੇ ਹਨ ਇੱਕ ਦਰੋਪਤੀ ਦਾ ਹੈ ਉੱਥੇ ਭੀਮ ਦੀ ਗੁਫਾ ਹੈ ਉਹ ਗੁਫਾ ਦੇ ਉੱਤੇ ਮੇਰਾ ਖਿਆਲ ਕਈ ਟਨ ਵਜ਼ਨ ਦਾ ਜਿਹੜਾ ਨਾ ਉਹ ਪਹਾੜ ਦੀ ਗੀਟੀ ਪੱਥਰ ਚੱਕ ਕੇ ਉਹਦੇ ਉੱਤੇ ਰੱਖਿਆ ਨਾ ਕਿ ਲੈਂਟਰ ਵਾਂਗੂ ਉਹ ਕਿੰਨੀ ਤਾਕਤ ਹੋਏਗੀ ਭੀਮ ਦੀ ਤੇ ਉਹ ਪਾਣੀ ਉਹਨਾਂ ਚ ਸਾਰਿਆਂ ਚ ਸੁੱਕ ਜਾਂਦਾ ਸਿਰਫ ਕੁੰਤੀ ਦੇ ਸਰੋਵਰ ਚ ਪਾਣੀ ਰਹਿੰਦਾ ਉਹਨੂੰ ਕੁੰਤ ਉਹ ਕਹਿੰਦੇ ਆ ਉੱਥੇ ਜਾ ਕੇ ਸਰਦਾਈ ਦਾ ਰਗੜਾ ਲਾ ਕੇ ਸੰਤਾਂ ਮੋਹਣ ਸੋਹਣਾ ਦੇ ਨਾਲ ਉੱਥੇ ਛਕਿਆ ਸੀ ਤੋਂ ਇਸ ਤੇ ਉਹ ਚੀਜ਼ਾਂ ਜਿਹੜੀਆਂ ਉਧਰ ਨੂੰ ਚਲੇ ਗਏ ਪਹਾੜਾਂ ਨੂੰ ਜਾਂਦੇ ਜਾਂਦੇ ਜਾਂਦੇ ਜਾਂਦੇ ਫੇਰ ਕਦੇ ਦਰੋਪਤੀ ਡਿੱਗ ਪਈ ਕਦੇ ਭੀਮ ਡਿੱਗ ਪਿਆ ਕਦੇ ਕੋਈ ਪਿਆ ਇਦਾਂ ਡਿੱਗਦੇ ਡਿੱਗਦੇ ਪਹਾੜ ਦੇ ਵਿੱਚ ਗਲਦੇ ਉਹ ਫੇ ਕੱਲਾ ਯੁਧਿਸ਼ਟਰ ਰਹਿ ਗਿਆ ਯੁਧਿਸ਼ਟਰ ਉਥੋਂ ਫੇਰ ਧਰਮਰਾਜ ਨੇ ਵਿਵਾਨ ਭੇਜ ਕੇ ਮਗਾ ਲਿਆ ਯੁਧਿਸ਼ਟਰ ਕੌਣ ਸੀ ਧਰਮਰਾਜ ਦਾ ਅਵਤਾਰ ਸੀ ਇਹਨੂੰ ਸਰਾਪ ਹੋ ਚੁੱਕਾ ਸੀ ਹਿਸਾਬ ਦੇ ਵਿੱਚ ਗਲਤੀ ਖਾ ਗਿਆ ਸੀ ਸਾਡੇ ਹਿਸਾਬ ਲਿਖੇ ਜਾਂਦੇ ਮੈਂ 1 ਮਿੰਟ ਅਰਜ ਕਰਕੇ ਫਿਰ ਸਬਦ ਦਾ ਲਾਉਣਾ ਮੰਡਵ ਰਿਖੀ 5 ਸਾਲ ਦੀ ਉਮਰ ਚੋਂ ਨੇ ਟਿੱਡੇ ਜਿਹੜੇ ਸੀ ਉਹ ਸੂਲਾਂ ਦੇ ਨਾਲ ਬਿੰਨੇ ਸੀ ਤੇ ਉਸ ਨੂੰ 105 ਜਨਮ ਬਾਅਦ ਜਾ ਕੇ ਸੂਲੀ ਤੇ ਚੜਨਾ ਪਿਆ ਸੀ ਇਸ ਤੇ ਲੇਖ ਨਾ ਮਿਟੀ ਹੋਈ ਸਕੀ ਜੋ ਲਿਖਿਆ ਕਰਤਾਰ ਮਤਾ ਕੋਈ ਕਹੇ ਕਿ ਮੈਂ ਇਸ ਤਰ੍ਹਾਂ ਦੀ ਅਵਗਿਆ ਕਰਕੇ ਜਾ ਕੇ ਸਤਿਗੁਰੂ ਜਗਜੀਤ ਸਿੰਘ ਤੋਂ ਬਖਸ਼ਾਲਮਾ ਬਖਸ਼ਿਆ ਨਹੀਂ ਜਾਏਗਾ ਜਿਹੜਾ ਪਰਾ ਰਬਦ ਕੋਟੀ ਦਾ ਕਰਮ ਉਹਨੂੰ ਕੋਈ ਨਹੀਂ ਬਖਸ਼ ਸਕਦਾ ਉਹ ਇਹਨੂੰ ਭੁਗਤਣਾ ਪਏਗਾ ਇਹਦੇ ਪ੍ਰਮਾਣ ਗ੍ਰੰਥ ਸਾਹਿਬ ਚ ਭਰੇ ਪਏ ਫੇ ਕਿਤੇ ਮੈਂ ਅਰਜ਼ਾਂ ਕਰਾਂਗਾ ਤੋ ਉਹ ਉਹਨੇ ਦੱਸਦੇ ਪਈ ਇੱਕ ਵਾਰੀ ਸਿਰਫ ਉਹਤੇ ਇਹ ਕਿੰਤੂ ਹੋਇਆ ਸੀ ਕਿ ਇਸ ਨੇ ਜਿਸ ਵੇਲੇ ਜਿਹੜਾ ਦਰੂਣਾਚਾਰੀ ਸੀ ਇਹਨੂੰ ਨਹੀਂ ਸੀ ਕੋਈ ਮਾਰ ਸਕਦਾ ਤੇ ਕਿਹਾ ਸੀ ਤੇ ਇਹ ਜਿਸ ਵੇਲੇ ਇਹਦੇ ਪੁੱਤਰ ਦੀ ਮੌਤ ਹੋਏਗੀ ਉਦੋਂ ਇਹ ਮਰੇਗਾ ਤੇ ਮਹਾਰਾਜ ਨੇ ਕ੍ਰਿਸ਼ਨ ਮਹਾਰਾਜ ਜਿਹੜੇ ਚੋਜੀ ਸੀ ਨਾ ਉਹਨਾਂ ਕੀਤਾ ਇੱਕ ਹਾਥੀ ਦਾ ਨਾਂ ਅਸਸਥਾਮਾ ਲੈ ਬਣਾ ਰੱਖ ਦਿੱਤਾ ਰੱਖ ਕੇ ਤੇ ਅਰਜਨ ਨੂੰ ਕਿਹਾ ਮਾਰ ਤੀਰ ਇਹਦੇ ਤੀਰ ਮਾਰਿਆ ਉਹ ਮਰ ਗਿਆ ਤੇ ਰੌਲੀ ਪਾਤੀ ਅਸਸਥਾਮਾ ਹਤੋ ਹਤੋ ਦੇ ਉੱਤੇ ਢੋਲ ਵਜਾ ਤੇ ਕੁੰਚਰਾ ਵਾ ਨਰੋ ਉਹ ਸੁਣਨ ਹੀ ਨਹੀਂ ਦਿੱਤਾ ਉਹ ਕਿ ਆ ਉਹ ਕਹਿੰਦਾ ਵੀ ਕੌਣ ਕਹਿੰਦਾ ਅਸਸਾਮਾ ਮਰ ਗਿਆ ਕਹਿੰਦੇ ਜੀ ਭਈ ਨਾ ਕਿਹਾ ਯੁਧਿਸ਼ਟਰ ਦੇ ਮੂੰਹੋਂ ਸੁਣਿਆ ਤੇ ਪ੍ਰਾਣ ਤਿਆਗ ਦਿੱਤੇ ਸਨ ਤੋਂ ਮੇਰਾ ਮਤਲਬ ਉਹ ਮਾਂਡਵ ਰਿਖੀ ਨੇ ਸਰਾਪ ਦਿੱਤਾ ਸੀ ਕਿ ਤੈਨੂੰ ਤਿੰਨ ਜਨਮ ਭੁਗਤਨੇ ਪੈਣਗੇ ਕਲਯੁਗ ਦਾ ਰਾਜਾ ਚੰਡਾਲਾਂ ਦੇ ਘਰ ਜਨਮ ਤੇ ਦਾਸੀ ਦਾ ਪੁੱਤਰ ਚੰਡਾਲਾਂ ਦੇ ਘਰ ਬਾਲਮੀਕ ਤੇ ਦਾਸੀ ਦਾ ਪੁੱਤਰ ਬੇਦਰ ਯੁਧੇਸ਼ਟਰ ਕਲਯੁਗ ਦਾ ਰਾਜਾ ਕਲਯੁਗ ਦਾ ਰਾਜ ਨਹੀਂ ਮਨਜ਼ੂਰ ਕੀਤਾ ਕਹਿੰਦੇ ਸੋਈ ਚੰਦ ਚੜੇ ਸੇ ਤਾਰੇ ਸੋਈ ਦਿਨੀਰ ਤਪਤ ਰਹੇ ਸਾ ਧਰਤੀ ਸਾ ਪੌਣ ਚੁਲਾਰੇ ਜੁਗ ਜੀ ਖੇਲੇ ਥਾਵ ਕੈਸੇ ਕਹਿੰਦੇ ਹਨ ਕਹਿੰਦੇ ਹਨ ਕਿਤੇ ਦੇਸ ਨਾ ਆਇਆ ਸੁਣੀਏ ਤੀਰਸ ਪਾਸ ਨਾ ਬੈਠਾ ਉਹ ਦਾਤਾ ਦਾਨ ਕਰੇ ਤੈ ਨਾਹੀ ਮਹਿਲ ਉਸਾਰ ਨਾ ਬੈਠਾ ਕਹਿੰਦੇ ਜੇ ਕੋ ਸਤ ਕਰੇ ਸੋ ਛੀਜੇ ਜਿਹੜਾ ਸਤ ਸੱਚ ਤੇ ਚੱਲੇਗਾ ਨਾ ਕਮਜ਼ੋਰ ਹੀ ਰਹੇਗਾ ਉਹਨੂੰ ਰੋਟੀ ਰਜਮੀ ਨਹੀਂ ਮਿਲ ਸਕਦੀ ਜੇ ਤੁਸੀਂ ਕਹੋ ਭਈ ਧਰਮ ਕਰਕੇ ਤਸੀਂ ਇਹ ਪਾਪਾਂ ਬਾਝੋਂ ਹੋਵੇ ਨਹੀਂ ਗੁਰੂ ਨਾਨਕ ਦੇਵ ਦਾ ਫੈਸਲਾ ਜਿਹੜਾ ਗੁਰੂਆਨ ਸਿਰ ਗੁਰੂ ਹੈ ਕਹਿੰਦੇ ਪਾਪਾਂ ਵਾਜੋਂ ਹੋਵੇ ਨਹੀਂ ਮੋਇਆ ਸਾਥ ਨਾ ਜਾਏ ਕਹਿੰਦੇ ਜੇ ਕੋ ਸਤ ਕਰੇ ਸੋ ਛੀਜੇ ਤੇ ਤਪ ਕਰ ਤਪ ਨਾ ਹੋਈ ਭਜਨ ਕਰਨ ਬੈਠੋਗੇ ਬਿਰਤੀ ਨੱਠੀ ਫਿਰੇਗੀ ਦੀਵਾਨ ਸੁਣ ਜਾਓਗੇ ਬਿਰਤੀ ਨੱਠੀ ਫਿਰੇਗੀ ਜੇ ਕੋ ਤਪ ਸਤ ਕਰੇ ਸੋ ਚੀਜੇ ਤਪ ਕਰ ਤਪ ਨਾ ਹੋਈ ਜੇ ਕੋ ਨਾਮ ਲੈ ਬਦਨਾਮੀ ਕਲ ਕੇ ਲਖਣੇ ਇਹ ਸੋਈ ਮੈਂ ਸ਼ਬਦ ਲਿਆ ਮਹਾਰਾਜ ਗੁਰੂ ਅਰਜਨ ਦੇਵ ਦਾ ਸਾਈਂ ਅਲਖ ਪਾਰ ਭੋਰੀ ਮਨ ਬਸੇ ਹਉ ਵੰਨਾ ਕੁਰਬਾਨ ਸਾਈਂ ਆਪਣੇ ਮਨ ਤਨ ਹੋਏ ਨਿਹਾਲ ਹੋਵੇ ਅਨੰਦ ਕਹਣਾ ਮਨ ਤਨ ਜਾਪਣੇ ਬਿੰਦਕ ਗਾਲ ਸੁਣੀ ਸੱਚੇ ਤੇ ਸਤਣੀ ਸੁਖੀ ਹੂੰ ਸੁਖ ਪਾਏ ਮਾਇ ਨਾ ਕੀਮ ਗਣੀ ਬੈਨੈਣ ਪਸੰਦੋ ਸੋਇ ਪੇਖ ਮੂਸ ਤਾਕ ਬਈ ਨੈਣ ਪਸੰਦੋ ਸੋ ਪੇਖ ਮੂਸ ਤਾਕ ਆਈ ਨੈਣ ਪਸੰਦ ਸੋਏ ਸੁਣ ਯਾਰ ਹਮਾਰੇ ਸਜਣਾ ਇਕ ਕਰੋਂ ਬੇਨੰਤੀਆ ਤਿਸ ਮੋਹਨ ਲਾਲ ਪਿਆਰੇ ਫਿਰੋਂ ਖੋਜੰਤੀਆ ਤਿਸ ਦਸ ਪਿਆਰੇ ਸਿਰ ਧਰੀ ਉਤਾਰੇ ਇੱਕ ਭੋਰੀ ਦਰਸ਼ਨ ਦੀ ਜੈ ਨੈਣ ਪਸੰਦ ਸੋ ਦੇਖ ਮੂਸ ਬਈ ਨੈਣ ਪਸੰਦ ਹਲ ਦੀ ਆਪਾ